मैं दर्शन मेला कारा लंगर पकाए खूब मैं वते खावले में बा खावले में लाओ को मैं बे बोची आगे छगे जी जाओ तो मैं जगह तुम्हारे तो कोई खुई हो तो मैं खुले लीजे लाए सो तो बिजे बटे सान आसानी होगी खुले सान सो सुचो पैसन तो ना जी ਇਸ਼ਨਾਨ ਕੀਤਾ ਮੈਂ ਉਹ ਲੀੜੇ ਪਾ ਲੈ ਜਿਹੜੇ ਆਸਣ ਬਦਲ ਮੈਂ ਖੁੱਲੇ ਲਾ ਕੇ ਤੇ ਚਾਚੇ ਦੇ ਉੱਥੇ ਜੀ ਮੈਂ ਅਮਰੀਕਾ ਸਿੱਖ ਨਾ ਆਇਆ ਜੀ ਮੈਂ ਕਿਹਾ ਚੰਗਾ ਉਹ ਨਹੀਂ ਆਉਣਾ ਮੈਂ ਨਾਤਾ ਆ ਤੇ ਕਿੱਥੇ ਲੈਟ ਕੇ ਖੁੱਲਿਆ ਸੀ ਰਿਆ ਬੈਂਦਾ ਫਿਰਨਾ ਜੀ ਮੈਂ ਉੱਥੇ ਲੀੜੇ ਲਾ ਦੇ ਉੱਥੇ ਸਾਰਾ ਜੀ ਮੈਂ ਕਿਹਾ ਸਰਗਰ ਦੀ ਨਗਰੀ ਇੱਥੇ ਕਿਹੜਾ ਕਲੇ ਚੱਲਿਆ ਜੀ ਸਹੀ ਸਾਹਿਬ ਆ ਕੇ ਪ੍ਰਸਾਦਾ ਛਕਿਆ ਸਾਕੇ ਫੇਰ ਗਿਆ ਜੀ ਉਹ ਲੀਡਰ ਜਿਹੜਾ ਸਾਂ ਛੋਟੋ ਲਾ ਕੇ ਮੈਂ ਆਸਾਂ ਬਣ ਕੇ ਜਾਤਾ ਰੇ ਚਿਗਾ ਕਰਨਾ ਜੀ ਖੁੱਲੇ ਤਾਲ ਜੀ ਜਾਂ ਇਹ ਕਫਾ ਕੀਰਤਨ ਹੁੰਦਾ ਦੋ ਵਜੇ ਤੇ ਵਜੇ ਜੀ ਸਾਰੇ ਤਾਂ ਸੰਗ ਬੈਠਾ ਮੈਂ ਮਤਾ ਟੇਕ ਕੇ ਬੈ ਗਿਆ ਤੇ ਉਹ ਜਿਹੜੇ ਸਿੱਖ ਨੂੰ ਆਖਿਆ ਸਾਡੇ ਨਾਲ ਫਸਾਦਾ ਸਕਾਈ ਉਹਨੂੰ ਸਾਧਕ ਕਰਾ ਮੈਨੇ ਅੱਜ ਤੂੰ ਚੰਗੀ ਸਾਦੀ ਰੱਖੀ ਹੈ ਜੀ ਸਾਰੇ ਪਾਸਿਆਂ ਨੇ ਜੀ ਮੇਰੇ ਅੰਦਰ ਗੱਲ ਆ ਗਈ ਸੱਚੇ ਪਾਸ਼ਾ ਕੀ ਗੱਲ ਹੈ ਜੀ ਫਸਾਦਾ ਛਗਣਾ ਸੀ ਜੀ ਉੱਥੇ ਵੀ ਤੁਹਾਡਾ ਛਗਣਾ ਸੀ ਇੱਥੇ ਚਾਹੇ ਤੇਰੇ ਨਾਲ ਤਾਂ ਸਿੱਖਾ ਇਹ ਗੱਲ ਹੈ ਜੀ ਤੁਹਾਡਾ ਸੰਤਾ ਸੰਤਾ ਹਾਲਾ ਸੰਤਾ ਮੈਂ ਤੁਹਾਨੂੰ ਦੱਸ ਸੁਣਾਣਾ ਇੱਕ ਜੀ ਲੱਗੀ ਹੈ ਜੀ ਤੈਨੂੰ ਸਾਹਿਬ ਮੇਲਾ ਸੇ ਗਪਾਸਾ ਸੇ ਤੋਦੋ ਆਵੀਏ ਜੀ ਤੋੜਨਾ ਤੋੜਨਾ ਲੋੜਾ ਥੋੜਾ ਜਿਹਾ ਦੇਰ ਸੇ ਤਾਂ ਰਾਤ ਪੰਡਾ ਆਇਆ ਤਾਂ ਨਾਮ ਤਾਂ ਜਿਆ ਸੋਟ ਸਾਤਰੀ ਦਾ ਲਾਈ ਹੱਥ ਜੋੜ ਕੇ ਅੱਗੇ ਹੋ ਕਰਾ ਸਾਧ ਸਾਜੀ ਮੇਰਾ ਲੰਗਰ ਕਰਕੇ ਜਾਓ ਜੀ ਸਾਧ ਭਜਨ ਦੇ ਠੰਡੇ ਠੰਡੇ ਕੇ ਪਿੰਡਾ ਕਰ ਲਈਏ ਸੰਤੋ ਕੋਈ ਜਾਣਦੇ ਸਨ ਜੀ ਸਿੱਧੂ ਸਾਧ ਸਾਰੇ ਤੋਂ ਹੱਥ ਜੋੜ ਕੇ ਕਰਾ ਸੰਤ ਆਲਾ ਸਿੰਘ ਜੀ ਨੂੰ ਛੱਡਣਾ ਜੀ ਉਹ ਹੱਥ ਜੋੜ ਕੇ ਖਲੋ ਗਿਆ ਜੀ ਸੰਤਾਂ ਮੈਨੇ ਸਾਸ ਜੀ ਰਾਜ ਨਹੀਂ ਛੜਦਾ ਜੀ ਆਗਾ ਖੋਲੇ ਕੀ ਬੰਦਾ ਸਾਡੇ ਨਾਲ ਜੀ ਸਾਧ ਪੜਤਾ ਹੈ ਜੀ ਸੰਤਾਂ ਨੇ ਅਸੀਂ ਜਿਹੜੇ ਕੋਲੇ ਵਰਨਾ ਢੋਲ ਕਹਨੇ ਵਜਾ ਕੇ ਵਰਨਾ ਸਭ ਪੜ ਜੀ ਸੰਤਾਂ ਸ਼ਬਦ ਪਾਦ ਦੇ ਕਾਲ ਲਗੇ ਗਏ ਜੀ ਹਰੇ ਗਏ ਤੇ ਸੰਤੋ ਸਾਧਾਂ ਨੂੰ ਆ ਲੈ ਲਾਂਗਰੀਆਂ ਜਾ ਪਾਈ ਢਾਣ ਪਾਣੀ ਕਰ ਲੋ ਦੇਵੇ ਨਾਲ ਲੰਗਰ ਕਰ ਲੋ ਫਿਰ ਦੁਆ ਦਾ ਨੂੰ ਲਾ ਦੇ ਜੀ ਲਾਂਗਰੀ ਗਏ ਢਾਣ ਕਰਨਾ ਕਾਗਾ ਦਾ ਸੰਤਾ ਦੇ ਕੋਲ ਆ ਜਾਂਦਾ ਜੀ ਸੰਤ ਜੀ ਮੇਰੇ ਕੋਲ ਤਾਂ ਸਾਧ ਛੋਲੇ ਛੋਲੇ ਨੇ ਲੰਗਰ ਲਈ ਜੀ ਸੰਤਾਂ ਨੇ ਕੋਈ ਗੱਲ ਪੜਿਆ ਲੋਕਾ ਅਸੀਂ ਸਾਹ ਲਾਂਗੇ ਜਲ ਜੀ ਲਾਂਗਰੀ ਆ ਇਸ਼ਨਾਨ ਕਰਕੇ ਕੇ ਜੀ ਨੂੰ ਸੱਦਿਆ ਸੰਤਾ ਜੀ ਸਾਇਓ ਆਂਦਾ ਮੇਰੇ ਕੋ ਸਾਵੇ ਛੋਲੇ ਛੋਲੇ ਨੇ ਜੀ ਤੁਸੀਂ ਇਹ ਗੱਲ ਕਰੋ ਇਹਨੂੰ ਆਖੋ ਸਾਨੂੰ ਕਾੜੇ ਲਿਆ ਦੇ ਦੇ ਕੁੜੀਆਂ ਉੱਗਣੀਆਂ ਧਰ ਦੋ ਜੀ ਚਾਹੀਏ ਨਾ ਲੂਣ ਪਾ ਛੱਡਿਆ ਜੀ ਜੀ ਸੰਗਾ ਜੀ ਇਹਨੂੰ ਆਖਿਆ ਜੇ ਕੋਈ ਨਾ ਜੀ ਸੰਤ ਸਾਨ ਜੀ ਜੋ ਸਾਦਾ ਜਵਾ ਹੁੰਦਾ ਤਾਂ ਪਹਿਲਾਂ ਤੋਂ ਲੰਗਰ ਕਿਤਾ ਘੋੜੇ ਕੋਤਾ ਸਾ ਛੋਲੇ ਛੋਲੇ ਹੋਈ ਨਹੀਂ ਤੇ ਜੀ ਜੀ ਤਾਂ ਹੁਣ ਦਾ ਸੰਤਾਂ ਅੰਗਰ ਹੁੰਦਾ ਸਾਡੇ ਅੰਗਰ ਜੀ ਜੀ ਉਹ ਸੰਤ ਸਾਂ ਸਤ ਸੰਤਾਂ ਨੇ ਦਪਾ ਚ ਲੰਗਰ ਹੋਇਆ ਜੀ ਬੜਾ ਪਦਾਰਥ ਛਗਨ ਨਾ ਕੋਈ ਨਹੀਂ ਆਇਆ ਰਾਸ ਨਹੀਂ ਆਇਆ ਵਾਹ ਸਤ ਗੋਬਮ ਤਾਉ ਕੋ ਕਬ ਤਗਦਾ ਪੁਕਾ ਪੁਕਾ ਨਹੀਂ ਪਦਾਰਥਾਂ ਦਾ 7 ਅਜੇ 7 7 ਬਚਨ ਹੁਣ ਦੀ ਗੱਲ ਹੁਣ ਸਾਧ ਵਰਤਾਅ ਸੰਗਾਂ ਦੇ ਜੀ ਗਰੀਬ ਸਿੱਖ ਦੋ ਸਿੱਖਾਂ ਦਾ ਲੰਗਰ ਨਹੀਂ ਕਰ ਸਕਦਾ ਜੀ ਆਹ ਹੁੰਦਾ ਜ਼ਮਾਨੇ ਚ ਜੀ ਨਾ ਦਾਨ ਲਵਾ ਸਕਦਾ ਨਾ ਸੁਣ ਸਕਦਾ ਜੀ ਹੁੰਦੀ ਗੱਲ ਜੀ ਹੁਣ ਫਿਰ ਸਾਧੂ ਤਾਸ ਇੱਕ ਸਮਾਂ ਮੈਂ ਆਇਆ ਜੀਵਨ ਨਗਰ ਜੀ ਸਾਈ ਤੋਂ ਦਰਸ਼ਨ ਕਰਨਗੇ ਜੀ ਸਵੇਰੇ ਜੀ ਮੈਂ ਨਾਲੇ ਆ ਗਿਆ ਮੈਂ ਕਿਹਾ ਹੋਈ ਜੀ ਬਹਿ ਜਾਈਏ ਫਿਰ ਕੋਠੀ ਤੇ ਬਹਿ ਗਏ ਜੀ ਮੈਨੂੰ ਆਂਦੇ ਨੇ ਕਿ ਸਾਧ ਆਉਂਦਾ ਸੀ ਪੰਜਾ ਪੰਜਾ ਚੋਂ ਇੱਕ ਵੀ ਦੁੱਖ ਦਿੰਦਾ ਜਾਣੇ ਮੇਰਾ ਕੱਖ ਨਹੀਂ ਬਣਿਆ ਜੇ ਰਾਤ ਦਾ ਭਜਨ ਨਹੀਂ ਕਰਦਾ ਤਾਂ ਸਾਹ ਫਕੀਰ ਨਾ ਸਦਾਏ ਸਤ ਨਾਮ ਲਿਆ ਤਾਂ ਸਾਧੂ ਦੇ ਆ ਤਾਂ ਰਹੋ ਗੁਰੂ ਗੋਬਿੰਦ ਗੋਬਿੰਦ ਜੀ ਨਾਮ ਦਾ ਸਾਧੂ ਫਕੀਰ ਹੈ ਸਤ ਫਿਰ ਭਾਈ ਵਜੀਰ ਸਿੰਘ ਸਾਗਰ ਦੇ ਦਾ ਓਲਾ ਕਰਕੇ ਜੀ ਭਾਈ ਜੀ ਸਿੰਘ ਤੇ ਤਰਤਨ ਜਿਵੇਂ ਰਹੇ ਨੇ ਸਾਨੂੰ ਪਤਾ ਹੀ ਹੈ ਜੀ ਕਿਵੇਂ ਰਹੇ ਨੇ ਜੀ ਇੱਕ ਸਮੇਂ ਮੈਨੂੰ ਸਦਿਆ ਕਰ ਲਿਆ ਭਾਈ ਵਜੀਰ ਸਿੰਘ ਜੀ ਸਾਡੇ ਕੋ ਸਾਡੇ ਪਾਸ ਰਹਿੰਦਾ ਮੇਰੇ ਬਾਰੇ ਸਾਡੇ ਬਾਰੇ ਕੋ ਅਰਦਾਸ ਕਰ ਜੀ ਮੈਂ ਨੂੰ ਕਿਹਾ ਭਾਈ ਸਿੱਕਾ ਜਿੱਥੇ ਭਾਈ ਤੇ ਰਤਨ ਸਿੰਘ ਉੱਥੇ ਮੈਂ ਹੋ ਸਕਦਾ ਹਮ ਸਾਰੀ ਆਰਜਾ ਰਾਤ ਦਿਨ ਅੱਡਾ ਦੇ ਲੰਗਾਈ ਸੇਵਾ ਲੰਗਾਈ ਉਹ ਬਚਣ ਦੇ ਹਾਂ ਹਾਂ ਤੇ ਮੇਰੀ ਕਿਕਰ ਸੁਣਦਾ ਹੈ। ਉਹਦੇ ਅੱਗੇ ਭਾਈ ਅਰਜ ਬੇਨਤੀ ਕਰਨ ਜੀ ਮੈਂ ਇਹ ਅਰਜ ਕੀਤੀ ਸੱਚੇ ਪਾਤਸ਼ਾਹ ਮੈਨੂੰ ਸਿਰ ਸੰਤੋਖ ਦੇ ਜੀ ਮੈਨੂੰ ਸਾਗੋ ਤਾਪ ਸੇ ਮੇਰੀ ਅੱਖ ਲਾਡੇ ਮੈਨੂੰ ਸਾਗੋ ਤਾਪ ਸੇ ਮਿਲ ਪਿਆ ਜੀ ਮੈਨੂੰ ਆਂਦਾ ਭਾਈ ਕੀ ਆ ਰਹੀ ਜੀ ਮੈਂ ਕਿਹਾ ਸੱਚੇ ਪਾਤਸ਼ਾਹ ਤੂੰ ਲੈਣਾ ਸੰਨਾ ਤੇ ਮੈਂ ਕੀ ਆਖਾਂ ਜੀ ਮੈਨੂੰ ਆਂਦਾ ਨੇ ਭਾਈ ਨੂੰ ਪੁੱਛ ਭਾਈ ਨੂੰ ਆਖਿਆ ਨਹੀਂ ਸੀ ਤੂੰ ਅਗਾ ਅਗਦੇ ਚੋਰ ਚਾਲ ਮਗਰ ਔਖਾ ਹੋਵੇਗਾ ਜੀ ਤੇ ਭਾਈ ਸਾਨੂੰ ਨਾ ਆਖਿਆ ਮੈਂ ਜਾਣਾ ਤੇ ਨਾ ਆਖਿਆ ਮੈਂ ਰਹਿਣਾ ਇਹ ਬੋਲਿਆ ਹੀ ਨਹੀਂ ਸਾਡਾ ਸਮਾਂ ਹੈ ਅਸੀਂ ਟੋਲਾ ਆ ਪਾਈ ਨੂੰ ਆਖੇ ਤਾਵਾ ਨਾ ਹੋਵੇ ਸਮਾਂ ਪਾ ਕੇ ਇਕੱਠੇ ਹੋ ਜਾਵੇ ਸਹਿਬਜਵਾਦ ਨੇ ਦੇਖ ਇਹਨਾਂ ਦਾ ਜੀਵਨ ਨਗਰ ਕੀ ਹੋਏ ਜੀ ਸਾਡੇ ਪਾਸ ਲੰਮੇ ਪਏ ਕੇ ਜੀ ਮੈਨੂੰ ਆਦੇ ਨੇ ਅਰਥਾ ਹੈ ਕਨਾ ਰੱਖਿਆ ਭਾਈ ਜੀ ਦੇ ਇੰਤ ਤੇ ਰਖਲ ਸੇਨ ਧੰਨ ਗੁਰੂ ਸੋ ਕਨਾ ਰੱਖਿਆ ਮੈਂ ਧੰਨ ਗੁਰੂ ਸਤਿ ਜੀ ਤੇ ਫਿਰ ਮੈਂ ਬਣ ਗਿਆ ਲਾਣਾ ਜੀ ਆਉਂਦਾ ਸਾਹ ਨੂੰ ਪਾਈ ਨੂੰ ਲੈ ਗਏ ਨੇ ਤਾਂ ਆਂਦੇ ਨੇ ਰਤਨ ਸਿੰਘ ਆ ਜੇ ਇਸ ਤਰ੍ਹਾਂ ਰਹਿਣਾ ਕੋਈ ਦੇ ਜੀ ਫਿਰ ਸੋਦਾ ਵਜਾਨ ਸੇ ਮੇਰਾ ਇਨਸਾਨ ਸੰਤ ਨਾ ਕਰੇ ਜੀ ਉਹਨਾਂ ਨੂੰ ਬਾਈ ਬਹੁਤ ਹੀ ਡਰ ਹੋ ਗਈ ਸੀ ਜੀ ਬਾਬਾ ਸਾਹਿਬ ਦਾ ਪਾਸ ਹੋ ਗਈ ਫਰਜ਼ਾਰਾ ਸੀ ਆਖਣ ਸੰਤ ਜੀ ਉੱਥੇ ਜਾਓ ਉੱਥੇ ਜਾਓ ਦੋ ਖਾਟਿਆ ਨਾ ਜੀ ਮੈਂ ਸੋਭਾ ਰਿਹਾ ਕਿ ਸਾਨੂੰ ਤੇਰਾ ਨਾਮ ਹੀ ਜਵਾ ਬੜਾ ਜਪਿਆ ਜਪਾਇਆ ਬੜਾ ਦਾਨ ਕੀਤਾ ਵੀ ਤੋਸਾ ਬੜਾ ਕਮਾਈ ਚੌਦਾ ਕਰਾਇਆ ਬੜਾ ਵਾ ਤੁਹਾਡਾ ਰੋਗ ਨਹੀਂ ਲੱਥਾ ਜੀ ਮੈਂ ਜੋ ਸੰਤਾ ਮੈਂ ਸਮਝਿਆ ਤੁਹਾਡੇ ਤੇ ਰੋਗ ਸੁਟਿਆ ਅੱਲਾ ਚਾਹੇ ਨਾ ਲਾ ਅੱਛਾ ਮੈਂ ਸੰਤਾਂ ਨੂੰ ਆਨਾ ਸੰਤ ਜੀ ਕੋ ਮੈਂ ਦਾਗ ਦਾ ਅੱਗੇ ਮੈਂ ਕੋ ਅੰਤਰ ਜਾਮੇ ਨਹੀਂ ਮੈਂ ਤੇ ਸਵਾਲ ਦਾ ਭਜਨ ਕੀਤਾ ਜੀ ਤੇ ਤੁਹਾਡਾ ਇਨਾ ਪਰਾਲਾ ਕੀਤਾ ਦੇਖ ਨੇ ਲਤਾ ਦਾ ਮੇਰਾ ਕੀ ਹਾਲ ਹੋਵੇਗਾ ਜੀ ਜੀ ਮੈਂ ਜੋ ਤਾਂ ਸਾਡਾ ਤਾਸਾ ਦਾ ਸੋਚਿਆ ਜਾ ਰਿਹਾ ਹੈ ਤੁਹਾਡੇ ਦਾ ਭਰਾ ਵੀ ਨੇ ਤੁਹਾਡਾ ਭਤੀਜਾ ਵੀ ਨੇ ਇੱਕ ਦਿਹਾੜੀ ਤਾਂ ਤੁਹਾਡੀ ਕੱਢਣ ਜੀ ਤਾਂ ਠਾਗਰ ਬਿਨਵਾ ਨੇ ਠਾਗਰ ਸੋਬਿਆ ਦੇ ਕੀ ਰੱਖਦੇ ਨੇ ਹੂੰ ਸਾਰੇ ਕਾਸਾਂ ਦਾ ਠਾਗਰ ਦਾ ਵਿੱਚ ਹੋ ਗਿਆ ਮੈਂ ਝੜਕਾਂ ਵੀ ਲੈਣਾ ਗਾਲਾਂ ਵੀ ਲੈਣਾ ਅੱਠੇ ਪਾਰ ਉੱਤੇ ਖੜਾ ਹਾਂ ਤਾਂ ਸਤਿਗੁਰੂ ਸਾਡੇ ਪਾਸ ਤਾਂ ਸਤਿਗੁਰੂ ਠਾਗਰ ਦਾ ਵਿੱਚ ਹੋ ਗਿਆ ਮੈਂ ਸੇਵਾ ਕਰਨਾ ਠਾਗਰ ਦੇ ਕੀ ਲੱਗਦੇ ਨੇ ਸੁਬਹ ਨੂੰ ਕਾਲਾ ਦਾ ਦੁੱਖ ਤਾਂ ਮੈਨੂੰ ਮੈਂ ਜੀ ਵਾਹ ਸੁਬਹ ਜਾ ਕੇ ਮੈਨੂੰ ਆਨੇ ਨੇ ਸੁਣਿਆ ਦੋਏ ਵਾਹ ਕੋਠੀ ਤੋਂ ਕੇ ਫਿਰ ਮੈਂ ਸੰਤਨਾ ਕਰਾਇਆ ਤੇ ਉਹਨਾਂ ਨੂੰ ਆਵਾਜ਼ ਦੱਸਿਆ ਪਰ ਸਾਡੇ ਤਾਸ ਆ ਗੱਲ ਆਂਦਾ ਹੀ ਠੀਕ। ਕੋਈ ਕੋਈ ਹੁਣ ਦਾ ਨਵਾਂ ਬਚਨ ਕੋਈ ਸਬਰਾਂ ਨੇ ਕੋਈ ਪੇਸ਼ ਕੀਤਾ ਤਾਂ ਉਹ ਕਹਿ ਦਿਓ ਇਹਨਾਂ ਸਤਿਗੁਰੂ ਇਹਨਾਂ ਸਤਿਗੁਰਾਂ ਨੇ ਜਾਂ ਵੱਡਿਆਂ ਨੇ ਇਹਨਾਂ ਨੇ ਵੀ ਇਹ ਵੀ ਦਰਸ਼ਨ ਤਾਂ ਦਿੰਦੇ ਹੀ ਰਹਿੰਦੇ ਆ ਇਹਨਾਂ ਦਾ ਕੀ ਸੁਣਾਈਏ ਇਹਨਾਂ ਦਾ ਤਾਂ ਸੁਣਦੇ ਹੀ ਰਹਿੰਦੇ ਹੋ ਜੋ ਆਉਂਦੇ ਨੇ ਜਿਹੜਾ ਸਾਨੂੰ ਆਉਂਦੇ ਹੋ ਅਸੀਂ ਵੀ ਸੁਣਦੇ ਆ ਪਰ ਜਿਹੜਾ ਤੁਹਾਨੂੰ ਕੋਈ ਕਿਰਪਾ ਕਰਕੇ ਸੁਣਾਉਂਦੇ ਹੋ ਤੁਸੀਂ ਸਾਡੇ ਤੇ ਗਾਂ ਕਿਰਪਾ ਕਰੋ ਸਵਨਾ ਦੇ ਦਿਨ ਮਾਰਜ ਕੀਤੀ ਸੀ ਆਪਣੀ ਜੀ ਉਹ ਤਾਂ ਰਲੇ ਤਰੀ ਆ ਜੀ ਸਾ ਸੱਚਾ ਪਾਸ਼ਾ ਸਾ ਸਾਬਰ ਤਾਸਾਂ ਦਾ ਵਰਿਆ ਸੀ ਮੈਂ ਸਿੱਖਾਂ ਜੀ